ਸ਼ਲੋਕ ਮਹੱਲਾ ਦੂਜਾ ਸ਼ਾਹ ਚੱਲੇ ਵਣਜਾਰਿਆ ਲਿਖਿਆ ਦੇਵੇ ਨਾਲ ਲਿਖੇ ਉੱਪਰ ਹੁਕਮ ਹੋਏ ਲਈਏ ਵਸਤ ਸਮਾਲ ਉਹ ਵਣਜਾਰਿਆ ਸ਼ਾਹ ਵੀ ਚੱਲ ਪਏ ਜਿਹੜੇ ਸ਼ਾਹ ਹੁੰਦੇ ਸੀ ਉਹ ਵੀ ਚਲੇ ਗਏ ਦੇਖਿਆ ਦੇਵੇ ਨਾਲ ਸ਼ਾਹ ਜੋ ਲੇਖਾ ਲਿਖਦੇ ਤੇ ਨਾ ਉਹ ਨਾਲੇ ਲੈ ਗਏ ਉਹ ਹਿਰਦਾ ਹਿਰਦੇ 'ਚ ਲਿਖਿਆ ਤਾਂ ਉਹਨਾਂ ਨੇ ਸਭ ਕੁਝ ਹਿਰਦੇ 'ਚ ਲਿਖਿਆ ਤਾਂ ਨਾਲ ਹੀ ਲੈ ਗਏ ਕਾਲਾ ਕਰਕੇ ਹਿਰਦਾ ਤੇ ਸ਼ਾਹ ਤੇ ਬਣਜਾਰਿਆਂ 'ਚ ਫਰਕ ਹੈ ਜੀ ਬਣਜਾਰਾ ਸੀਗਾ ਸ਼ਾਹ ਬਣਿਆ ਹੋਇਆ ਸੀ ਦਿੰਦਾ ਸੀ ਕੁਝ ਪਰ ਲੇਖਾ ਵੀ ਕਰਦਾ ਸੀ ਨਾਲ ਚੱਲਿਆ ਤਾਂ ਹੀ ਆਇਆ ਤਾਂ ਬਣਜਾਰਾ ਬਣਨ ਸੀ ਪਰ ਸ਼ਾਹ ਬਣ ਗਿਆ ਹੈ ਜੀ ਸ਼ਾਹ ਬਣ ਗਿਆ ਲੇਖਾ ਵੀ ਲਿਖਣ ਲੱਗ ਗਿਆ ਪੁੱਤ ਪਾਪ 'ਚ ਵੀ ਫਸਿਆ ਆਇਆ ਸੀ ਲਿਖਿਆ ਦੇਵੇ ਨਾਲ ਹੁਣ ਜਿਹੜਾ ਲਿਖਿਆ ਉਹ ਕਹਾਂ ਦੇਣਾ ਪੈਣਾ ਕਿਸੇ ਨੂੰ ਹੈ ਜੀ ਆਪਣਾ ਨਾਲ ਹੀ ਲੈ ਕੇ ਚੱਲਿਆ ਗਿਆ ਲਿਖਿਆ ਉਹ ਅਗਲਾ ਨਾਲੇ ਦਿੰਦਾ ਲੈ ਜਾ ਭਾਈ ਆਪਣਾ ਲਿਖਿਆ ਨਾਲੇ ਜੋ ਤੇ ਲਿਖਿਆ ਲੈ ਜਾ ਦਿਖਾ ਦੀ ਗਾਂ ਜਾ ਕੇ ਠੀਕ ਹੈ ਜੀ ਲਿਖੇ ਉੱਪਰ ਹੁਕਮ ਹੋਏ ਲਈਏ ਵਸਤ ਸਮਾਲ ਤੇਰਾ ਜਿਹੜਾ ਲੇਖਾ ਲਿਖਿਆ ਉਹਦੇ ਤੇ ਹੁਕਮ ਗੁੜ ਗਲਤ ਲਿਖਿਆ ਜਾਂ ਠੀਕ ਲਿਖਿਆ ਕਿਉਂ ਲਿਖਿਆ ਉਹਦੇ ਤੇ ਹੁਕਮ ਗੁੜ ਉਹੀ ਦੇਖਣਾ ਉਹੀ ਤੇਰਾ ਲਿਖਿਆ ਹੈ ਗਾਂ ਪਚਾਰ ਇਹ ਕਾਲਾ ਹਿਰਦਾ ਕਿਉਂ ਕਰ ਲਿਆ ਕੀ ਲੋੜ ਪਈ ਸੀ ਲਈਏ ਵਸਤ ਸਮਾਲ ਸੰਭਾਲ ਲਓ ਭਾਈ ਜਿਹੜਾ ਲਿਖਿਆ ਹੈ ਤੁਹਾਡਾ ਪੁੰਨ ਲਿਖਿਆ ਉਹ ਵੀ ਸੰਭਾਲ ਲਓ ਪੁੰਨ ਸੰਭਾਲੂਗਾ ਪਾਪ ਤਾਂ ਚਲੋ ਕੀ ਸੰਭਾਲਣਾ ਅੱਛਾ ਇਹਦਾ ਕੀ ਭਾਵ ਜੀ ਲਈਏ ਵਸਤ ਸੰਭਾਲੇ ਆਪਾਂ ਨੂੰ ਕਿਹਾ ਸਾਰਿਆਂ ਨੂੰ ਕਿਹਾ ਹੈ ਜਿਹੇ ਜੀ ਕਿਸੇ ਕੋ ਵਸਤ ਆਪਣੀ ਸੰਭਾਲ ਲਓ ਤੁਹਾਨੂੰ ਲੱਗੇ ਤੂੰ ਕਹਿੰਦਾ ਨੇ ਆਪਣੀ ਬੁੱਧੀ ਆਪਣੀ ਸੰਭਾਲ ਕੇ ਲੈ ਜਾ ਨਾਲ ਕੀ ਲਿਖਿਆ ਜੋ ਕੁਝ ਲਿਖਿਆ ਹੋਇਆ ਆਪਣੀ ਅਗਲ ਨੂੰ ਆਪਣੇ ਨਾਲ ਲੈ ਜਾ ਠੀਕ ਹੈ ਲਿਖੇ ਉੱਪਰ ਹੁਕਮ ਹੋਣਾ ਹੈ ਇਸ ਲਈ ਇਸ ਗੱਲ ਨੂੰ ਤੂੰ ਸਮਝ ਇਹ ਗੱਲ ਹੈ ਜੀ ਹਾਂ ਸਮਝ ਕਾਫੇ ਛਟਕਾਰਾ ਲੇਖਾ ਛਾੜ ਲੇਖੇ ਛੁੱਟਾ ਲੇਖੇ ਤੇ ਤਾਂ ਛਟਕਾਰਾ ਹਾਂਜੀ ਵਸਤ ਲਈ ਵਣ ਜਾ ਰਹੀ ਵਖਰ ਬੱਧਾ ਪਾਏ ਕੋਈ ਲਾਹਾ ਲੈ ਚੱਲੇ ਇੱਕ ਚੱਲੇ ਮੂਲ ਗਵਾਏ ਵਣਜਾਰੇ ਨੇ ਵਸਤ ਲਈ ਹੈ ਵਸਤ ਲਈ ਬਣਜਾਰ ਕੀ ਬਣਜਣ ਵਾਲਿਆਂ ਦੇ ਵਾਸਤੇ ਬਣਜੀ ਹੈ ਬੱਕਰ ਬੰਦਾ ਪਾਏ ਜੋ ਵਾਸਤੇ ਲਈ ਸੀ ਉਹ ਆਪਣੇ ਪੱਲੇ ਵੱਲੀ ਪੱਲੇ ਪਾ ਲਈ ਜਿਹੜਾ ਗਿਆਨ ਸੀ ਆਪਣਾ ਲੈ ਲਿਆ ਦਿਮਾਗ ਤੇ ਲੱਦ ਲਿਆ ਪੱਲੇ ਬੰਨ ਲਿਆ ਕੋਈ ਲਾਹ ਲੈ ਚੱਲੇ ਇੱਕ ਚੱਲੇ ਗੁਰੂ ਗਵਾਏ ਉਹ ਕੋਈ ਤਾਂ ਭਾਈ ਲਾਹ ਲੈ ਗਏ ਜਿਹਨਾਂ ਦੇ ਵੱਖਰ ਜਿਹਨਾਂ ਦੇ ਤਾਂ ਵਸਤੂ ਵਧੀਆ ਠੀਕ ਸੀ ਸੱਚ ਦੀ ਪਸਬੰਦੀ ਜਿਹਨਾਂ ਦਾ ਗੁਰਮਤ ਦਾ ਗਿਆਨ ਬੰਦਿਓ ਸਰਗਾਜ ਪ੍ਰਵਾਨ ਵਾਸਤੇ ਜਿਹਨਾਂ ਨੇ ਤਾਂ ਬੰਦੀ ਉਹ ਤਾਂ ਲਾਹਾ ਲੈ ਗਏ ਜਿਨ੍ਹਾਂ ਨੇ ਬੰਦੇ ਕੁਝ ਹੋਰ ਇੱਟਾ ਰੋੜੇ ਲਏ ਉਹ ਪਹਿਲਾਂ ਵੀ ਜਿਹੜਾ ਚੰਗਾ ਲੈ ਕੇ ਆਏ ਤੇ ਉਹ ਵੀ ਗਵਾ ਕੇ ਚਲੇ ਗਏ ਉਹ ਛੱਡ ਦਿੱਤਾ ਜਿਹੜਾ ਲੈ ਕੇ ਆਏ ਸੀ ਉਹ ਕੌਡੀ ਬੰਦ ਬੰਦੀ ਥੱਲੇ ਉਹ ਕਹਿੰਦੇ ਖੋਲ ਕੇ ਛੱਡ ਦੋ ਪਰੇ ਨਹੀਂ ਚਾਹੀਦੀ 1000 ਕੇ ਨੋਬਰ ਬਿਨਾਂ ਕੇ ਲਈਏ ਖੋਏ ਨਾਮ ਹੈ ਨਹੀਂ ਸੀ ਕੋਲ ਉਹਨਾਂ ਨੇ ਕੋ ਕੇ ਪਰੇ ਮਾਰੀ ਭਗਾ ਕੇ ਉਹ ਮੂਲ ਵੀ ਗਵਾ ਕੇ ਚਲੇ ਗਏ ਠੀਕ ਹੈ ਜੀ ਲੋਕ ਅਵਗੁਣਾ ਕੀ ਬੰਨੇ ਕੰਠੜੀ ਹੈ ਜੀ ਹਾਂ ਜੀ ਹਾਂ ਜੀ ਥੋੜਾ ਕਿਨੇ ਨਾ ਮੰਗਿਓ ਕਿਸ ਕਹੀਏ ਸ਼ਾਬਾਸ਼ ਨਦਰ ਤਿਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਪੜਾ ਲਈ ਮੁਕਿਆ ਕਿਸੇ ਨੇ ਥੋੜਾ ਕਿਨੇ ਨਾ ਮੁਕਿਓ ਕਿਹਾ ਚਾਹੇ ਸੰਸਾਰੀ ਧਨ ਨੂੰ ਕਿਹਾ ਚਾਹੇ ਕੋਈ ਜੂਦੀ ਜਾਇਦਾਦ ਬੁੱਧੀ ਥੋੜਾ ਨਹੀਂ ਕਿਸੇ ਦੇ ਬੁੱਧੀ ਇਸ ਕਹੀਏ ਸ਼ਾਬਾਸ਼ ਸ਼ਾਬਾਸ਼ ਕਿਹ ਕਹੀਏ ਥੋੜਾ ਲੁਕਣ ਵਾਲਾ ਦਾ ਕੋਈ ਵੀ ਨਹੀਂ ਜਦਾ ਤਨਾ ਕੋ ਨਾਨਕਾ ਜੇ ਸਾਬਤ ਲਾਵੇ ਰਾਸ ਜਿਹੜੇ ਰਾਸ ਸਾਬਤ ਲਾਇਆ ਹੈ ਲੋ ਜਿਹੜੇ ਮਨਾਂ ਚਤਨ ਨੂੰ ਇੱਕ ਕਰਕੇ ਲਾਇਆ ਹੈ ਜਿਹੜੇ ਸਤਿਆਰੇ ਹੋ ਕੇ ਆਗੇ ਸੱਚ ਨੂੰ ਜੁੜ ਕੇ ਉਹਨਾਂ ਦੀ ਸ਼ਾਬਾਸ਼ ਹੈ ਬਾਕੀਆਂ ਦੀ ਸ਼ਾਬਾਸ਼ ਕੀ ਹੈ ਉਹ ਕਿੰਨੀ ਉਹ ਕਮਾਈ ਕਰਕੇ ਚਲੇ ਗਏ ਦੁਨੀਆ ਦੇ ਵਿੱਚ ਕਿੱਡੇ ਬੜੇ ਰਾਜੇ ਹੋ ਕੇ ਚਲੇ ਗਏ ਕਿੱਡੇ ਕਿੱਡੇ ਮੁਲਕ ਫਤਿਹ ਕਰਕੇ ਚਲੇ ਗਏ ਕਿੱਡੀਆਂ ਡਿਗਰੀਆਂ ਪ੍ਰਾਪਤ ਚਲੇ ਗਏ ਉਹਨਾਂ ਦੀ ਸ਼ਾਬਾਸ਼ ਨਹੀਂ ਹੈ ਸੰਸਾਰ ਵਿੱਚ ਭਾਵੇਂ ਗਏ ਦਰਗਾਹ 'ਚ ਨਹੀਂ ਹੈ ਦਰਗਾਹ 'ਚ ਉਹਨਾਂ ਨੂੰ ਸ਼ਾਬਾਸ਼ ਕੋਈ ਨਹੀਂ ਕਿਸੇ ਨੂੰ ਕਹਿਣਾ ਕੋਈ ਨਹੀਂ ਪੁੱਛਦਾ ਉੱਥੇ ਸਾਬਤ ਰਾਸ ਨਹੀਂ ਹੈ ਉਹਨਾਂ ਦੀ ਉਹ ਇੱਕ ਮਾਨੇ ਦੇ ਚਿੱਤ ਦੀ ਹੁਣ ਦੁਚਿੱਤੀ ਜਿੱਥੀ ਹੋ ਉਹ ਤਾਂ ਮਰਨਾ ਹੀ ਬਹੁਤ ਮੁਸ਼ਕਲ ਭਰੇ ਨੇ ਮਰਨਾ ਦੁਨੀਆ ਨੂੰ ਛੱਡਣਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਸ਼ਾਬਾਸ਼ ਕੀ ਕਹੜੀਏ ਠੀਕ ਹੈ ਜੀ ਸਾਬਤ ਦਾ ਭਾਵ ਹੈ ਮਨ ਔਰ ਚਿੱਤ ਨੂੰ ਇੱਕ ਕਰਕੇ ਲੈ ਜਾਣਾ ਹੈ ਜੀ ਇੱਕ ਕਰਕੇ ਲੈ ਜਵੇ ਠੀਕ ਹੈ ਜੀ ਇਹੀ ਹੈ ਗੁਰਮੁਖ ਲਾਹ ਲੈ ਗਏ ਹਾਂ ਜੀ ਠੀਕ ਹੈ ਜੀ ਮਹੱਲਾ ਪਹਿਲਾ ਜੁੜ ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੂਏ ਮੂਏ ਜੀਵੇ ਜੋੜ ਜੋੜ ਵਿਛੜੇ ਜੁੜਦੇ ਰਹੇ ਵਿਛੜਦੇ ਰਹੇ ਗੁਰ ਗੁਰਦਿਕ ਹੁੰਦੇ ਰਹੇ ਵਿਛੜਦੇ ਰਹੇ ਕਈ ਵਾਰ ਜੁੜੇ ਕੰਮ ਪਰੇ ਤੇ ਸਿਮਰੀਏ ਜਦ ਕਿਤੇ ਮੁਸੀਬਤ ਵਿੱਚ ਫਸ ਜਾਂਦਾ ਫੇਰ ਜੁੜ ਜਾਂਦਾ ਇੱਕ ਹੋ ਜਾਂਦਾ ਅਰਦਾਸ ਕਰਦਾ ਥੋੜੀ ਰਾਤ ਬਾਅਦ ਫੇਰ ਭੁੱਲ ਜਾਂਦਾ ਜੁੜ ਜੁੜ ਵਿਛੜੇ ਵਿਛੜ ਜੁੜੇ ਵਿਛੜ ਵਿਛੜ ਜਾਂਦਾ ਫੇਰ ਜੁੜ ਜਾਂਦਾ ਪਿਛਲੇ ਹੋਏ ਜੁੜਦੇ ਨੇ ਜੁੜੇ ਵਿਛੜਦੇ ਰਹਿੰਦੇ ਨੇ ਜੀਵ ਜੀਵ ਹੋਏ ਗੂਏ ਜੀਵੇ ਜਿਉਂਦੇ ਜਿਉਂਦੇ ਮਰਦੇ ਰਹੇ ਮਰੇ ਹੋਏ ਜਿਉਂਦੇ ਵੀ ਹੋ ਗਏ ਜੋ ਸ਼ਬਦ ਨਾਲ ਮਰਿਆ ਤੇ ਜਿਉਂਦਾ ਹੋਇਆ ਸ਼ਬਦ ਮਰੇ ਮਰੇ ਫਿਰ ਜੀਵੇ ਤਾਂ ਫਿਰ ਬਣਨਾ ਹੋਈ ਜੀਵ ਜੀ ਮੂਏ ਬਹੁਤ ਜਨਮ ਜਿਉਂਦੇ ਜਿਉਂਦੇ ਮਰ ਗਏ ਬਹੁਤ ਜਨਮ ਜਿਉਂਦੇ ਰਹੇ ਮਰਦੇ ਰਹੇ ਜਿਉਂਦੇ ਰਹੇ ਮਰਦੇ ਰਹੇ ਇੱਕ ਦਿਨ ਐਸਾ ਆਇਆ ਜਿਉਂਦੇ ਹੀ ਹੋ ਗਏ ਜਿਉਂਦੇ ਮਰ ਗਏ ਫਿਰ ਮਰ ਕੇ ਜਿਉਂਦੇ ਹੋ ਗਏ ਇੱਕ ਦਿਨ ਐਸਾ ਵੀ ਆਇਆ ਕਿ ਜਿਉਂਦੇ ਹੀ ਮਰ ਗਏ ਕਿ ਬਣਨਾ ਸਮਝ ਲਿਆ ਪਹਿਲਾਂ ਬਣਨ ਦਾ ਹੀ ਨਹੀਂ ਸੀ ਪਤਾ ਕੈਸਾ ਬਣਨਾ ਹੋਏ ਕਿਆ ਜਾਣਨਾ ਕਿ ਮਰੇ ਕਿ ਕੈਸਾ ਬਣਨਾ ਹੋਏ ਜੇਕਰ ਸਾਹਿਬ ਨੂੰ ਨਾ ਬਿਸਰੇ ਸਹਿਲਾ ਬਣਨਾ ਵੀਰ ਕਹਿੰਦਾ ਮਰਤਾ ਮਰਤਾ ਜਗ ਬੂਆ ਮਰ ਪੀ ਨਾ ਜਾਣਿਆ ਕੋਏ ਉਹ ਸਾਰਾ ਸੰਸਾਰ ਮਰੀ ਜਾਂਦਾ ਪਰ ਇਹ ਜਾਣਦਾ ਹੀ ਨਹੀਂ ਮਰਨਾ ਹੁੰਦਾ ਕੀ ਹੈ ਹਰ ਪੀ ਨਾ ਜਾਣਿਆ ਕੋਏ ਐਸੀ ਬੁੱਢੀ ਜੇ ਮਰੇ ਬਹੁਤ ਨਾ ਮਰਨਾ ਹੋਏ ਉਹ ਐਸੀ ਮਰਨੀ ਮਰ ਗਿਆ ਦੁਬਾਰਾ ਜਲਦਾ ਹੋ ਗਿਆ ਫਿਰ ਮਰਦਾ ਹੀ ਨਹੀਂ ਹੁਣ ਠੀਕ ਹੈ ਜੀ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ ਆਗੇ ਪਾਛੇ ਗਣਤ ਨਾ ਆਵੇ ਕਿਆ ਜਾਤੀ ਕਿਆ ਹੁਣ ਹੋਏ ਕੇਤਿਆਂ ਕੇ ਬਾਪ ਬਣੇ ਕੇਤਿਆਂ ਕੇ ਬੇਟੇ ਬਣੇ ਜਨਮਾਂ ਚ ਪਿਛਲਿਆਂ ਚ ਕੇਤੇ ਗੁਰ ਚੇਲੇ ਹੋਏ ਕੇਤੇ ਕਿੰਨਿਆਂ ਦੇ ਚੇਲੇ ਬਣੇ ਬਣੇ ਗੁਰਦੇ ਬਣੇ ਸਤਗੁਰ ਬਣੇ ਠੀਕ ਹੈ ਇਹ ਪਾਛੇ ਗਣਤ ਨਾ ਆਵੇ ਅੱਗੇ ਪਛੇ ਨੂੰ ਦੇਖੀਏ ਕੋਈ ਗਿਣਤੀ ਬਿੜਤੀ ਵਾਲੀ ਕੋਈ ਗੱਲ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਕਿੰਨੀ ਵਾਰ ਬਣੇ ਗੁਰਦਾਮ ਦਾ ਗਿਆਨ ਦੇਣ ਵਾਲੇ ਚੇਲੇ ਦਾ ਮਤਲਬ ਗਿਆਨ ਲੈਣ ਵਾਲੇ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਅੱਗੇ ਪਾਛੇ ਗਣਤ ਨਾ ਆਵੇ ਕਿਆ ਜਾਤੀ ਕਿਆ ਹੁਣ ਹੋਵੇ ਕਿਹੜੀ ਜਾਤੀ ਸੀ ਪਿੱਛੇ ਖੁੜ ਕੀ ਹੋ ਗਏ ਪਹਿਲਾਂ ਪਿਛਲੀ ਜਾਤੀ ਕੀ ਸੀ ਹੁਣ ਕੀ ਹੋ ਇਹ ਵੀ ਪਤਾ ਨਹੀਂ ਠੀਕ ਹੈ ਜੀ ਸਭ ਕਰਨਾ ਕਿਰਤ ਕਰ ਲਿਖੀ ਹੈ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖੀ ਤਰੀਐ ਨਾਨਕ ਨਦਰੀ ਨਦਰ ਕਰੇ ਸਭ ਕਰਨਾ ਕਰਤਾ ਹੈ ਜਦੋਂ ਵੀ ਅਸੀਂ ਸੋਚਦੇ ਹਾਂ ਇਹੀ ਸਾਡਾ ਕਰਨਾ ਇਹੀ ਸਾਡੀ ਕਰਤਾ ਕਰ ਲਿਖੀਏ ਕਰ ਕਰ ਕਰਤਾ ਕਰੇ ਕਰੇ ਅਸੀਂ ਤਾਂ ਸਮਝਦੇ ਹਾਂ ਅਸੀਂ ਕਰਦੇ ਹਾਂ ਪਰ ਅਸਲ 'ਚ ਕਰਤਾ ਹੀ ਦਾ ਸਾਥੇ ਕਰਤਾ ਹੀ ਕਰਦਾ ਜੀਵਤਾ ਸਮਝਦਾ ਮੈਂ ਕਰਦਾ ਠੀਕ ਹੈ ਜੀ ਅਸਲ 'ਚ ਕਰਤਾ ਹੀ ਕਰਤਾ ਕਰਾਉਂਦਾ ਉਹ ਹੈ ਨਾ ਕਰੇ ਕਰੇ ਕਰਤਾ ਕਰੇ ਕਰੇ ਠੀਕ ਹੈ ਇਹੀ ਭਰਮ ਹੈ ਜੀ ਹਾਂ ਜੀ ਪਰ ਇਹ ਭਰਮ ਸਮਝ ਲਵੇ ਤਾਂ ਫਿਰ ਇਹ ਇਸ ਭਰਮ ਤੋਂ ਦੂਰ ਹੋ ਜਾਂਦਾ ਮਨਮੁਖੀ ਮਰੀਏ ਗੁਰਮੁਖੀ ਤਰੀਏ ਨਾਨਕ ਨਦਰੀ ਨਦਰ ਕਰੇ ਆ ਗੁਰਮੁਖ ਨੇ ਜਿਹੜੇ ਮਰੀਐ ਉਹ ਮਰਦੇ ਜਪਦੇ ਰਹਿੰਦੇ ਨੇ ਗੁਰਮੁਖੀ ਤਰੀਏ ਗੁਰੂ ਤਰ ਜਾਂਦੇ ਨੇ ਤੇ ਗੁਰਮੁਖ ਸਮਝਦੇ ਨੇ ਵੀ ਅਸੀਂ ਕਰਦੇ ਨਹੀਂ ਕੁਝ ਕਰਾਇਆ ਕਰਦੇ ਹਾਂ ਮਨਮੁਖ ਸਮਝਦੇ ਨੇ ਅਸੀਂ ਆਪ ਕਰਦੇ ਹਾਂ ਜਬ ਲੱਗ ਜਾਣੇ ਮੈਂ ਕੁਝ ਕਰਤਾ ਤਬ ਲੱਗ ਕਰਮ ਜੋਰ ਮੈਂ ਫਿਰਤਾ ਗੁਰਮੁਖ ਸਮਝ ਆ ਗਈ ਇਸ ਭਗਤੀ ਤੋਂ ਮਨਮੁਖ ਨੇ ਧਿਆਨ ਦੇ ਦਿੱਤਾ ਧਾਨ ਕਰ ਨਜ਼ਰੀ ਨਜ਼ਰ ਕਰੇ ਦਾਨ ਕਹਿੰਦਾ ਨਜ਼ਰੀ ਜਦ ਮਿਹਰ ਕਰਦਾ ਨਾ ਦਾਤਾ ਨਜ਼ਰ ਦਾ ਬਾਲਕ ਜਿਹੜਾ ਨਜ਼ਰ ਕਰਦਾ ਹੈ ਕਿਰਪਾਲੂ ਜਦ ਬੇਹਰ ਦੀ ਡੇਰਾ ਕਰਦਾ ਹੈ ਤਾਂ ਗੁਰਮੁਖ ਫਿਰ ਤਰ ਜਾਂਦੇ ਉਹਦੀ ਕਿਰਪਾ ਹੋ ਜਾਂਦੀ ਹੈ ਤਰ ਜਾਂਦੇ ਉਹ ਗੁਰ ਲੈਂਦੇ ਨੇ ਸਮਝ ਲੈਂਦੇ ਨੇ ਉਹਨਾਂ ਦੀ ਅਕਲ ਜਾ ਜਾਂਦੀ ਹੈ ਗੱਲ ਉਹ ਤਰ ਜਾਂਦੇ ਤਰਦੇ ਰਹੇ ਉਹਦੀ ਬੇਹਰ ਨਾਲੇ ਹਾਂਜੀ ਪੌੜੀ ਮਨਮੁਖ ਦੂਜਾ ਭਰਮ ਹੈ ਦੂਜੇ ਲੋਭਾਇਆ ਕੂੜ ਕਪਟ ਕਮਾਵਦੇ ਕੂੜੋ ਆ ਲਾਇਆ ਮਨਮੁਖ ਦੂਜਾ ਭਰਮ ਹੈ ਦੂਜੇ ਲੋਭਾਇਆ ਮਨਮੁਖ ਅਸਲ ਦੇ ਵਿੱਚ ਦੂਜਾ ਸਰੀਰ ਜਿਹੜਾ ਮਾਇਆ ਦਾ ਸਰੀਰ ਹੈ ਇਹ ਮਨਮੁਖ ਆਪਣੇ ਆਪ ਨੂੰ ਦੂਜਾ ਸਰੀਰ ਸਮਝਦਾ ਅਸਲੀ ਸਰੀਰ ਦੀ ਸਮਝਦਾ ਇਹੀ ਭਰਮ ਦਾ ਦੂਜਾ ਆਪਣੇ ਆਪ ਨੂੰ ਅਲੱਗ ਸਮਝਦਾ ਹੈ ਆਪਣੇ ਮੂਲ ਨਾਲੋਂ ਅਲੱਗ ਹੈ ਉਹ ਤਾਂ ਮਾਇਆ ਨਾਲ ਜੁੜਿਆ ਹੋਇਆ ਮਾਇਆ ਨੂੰ ਆਪਣਾ ਸਰੀਰ ਸਮਝਦਾ ਹੈ ਇਹ ਲੋਭ ਆਇਆ ਦੂਜੇ ਸਰੀਰ ਕਰਕੇ ਲੋਭ ਆਇਆ ਦੇ ਅੰਦਰ ਮਾਇਆ ਕਰਕੇ ਲੋਭ ਆਇਆ ਮਾਇਆ ਦਾ ਸਰੀਰ ਬੁੰਦਾ ਆਪਣੇ ਨੂੰ ਮਾਇਆ ਦਾ ਲੋਭ ਹੈ ਕੂੜ ਕਪਟ ਪ੍ਰਯੋਗ ਦੇ ਕੂੜੋ ਵਾਲਾ ਕੂੜ ਕਪਟ ਦੀ ਕਮਾਈ ਕਰਦਾ ਕੂੜ ਬੋਲਦਾ ਝੂਠ ਬੋਲਦਾ ਝੂਠ ਬੋਲ ਕੇ ਕਮਾਈ ਕਰਦਾ ਹੈ ਚਾਹੇ ਸੱਤ ਵੀ ਝੂਠ ਬੋਲਣਾ ਹੀ ਪੈਂਦਾ ਕਹਿੰਦੇ ਕਲਯੁਗ 'ਚ ਝੂਠੇ ਚੱਲਦਾ ਜੀ ਇਸੇ ਗੱਲ ਦਾ ਸਹਾਰਾ ਲੈ ਕੇ ਉਹ ਆਪਣਾ ਮਨ ਜਿਹੜਾ ਉਹਨੂੰ ਪ੍ਰਸੰਨ ਕਰਦੇ ਦੇ ਜੀਵ ਰਹਿਣਗੇ ਕਲਯੁਗ ਦੇ ਵਿੱਚ ਸੱਜੁਗ ਵੀ ਹੁੰਦਾ ਇੱਕ ਘੜੀ ਨੂੰ ਦਿਲ ਤੇ ਤਾਂ ਕਲਯੁਗ ਹੁੰਦਾ ਕਲਯੁਗ ਸਾਰਿਆਂ ਦੇ ਅੰਦਰ ਨਹੀਂ ਹੁੰਦਾ ਗੁਰਮੁਖਾਂ ਦੇ ਅੰਦਰ ਕਲਯੁਗ ਗੁਰੂਆਂ ਵਾਸਤੇ ਕਲਯੁਗ ਹੁੰਦਾ ਹੀ ਨਹੀਂ ਹੁੰਦਾ ਹੀ ਉਹਨਾਂ ਵਾਸਤੇ ਕਲਯੁਗ ਠੀਕ ਹੈ ਜੀ ਗੁਰਮੁਖ ਤਾਂ ਫਿਰ ਚਿੱਟੇ ਕੱਪੜੇ ਪਾ ਕੇ ਪ੍ਰਚਾਰ ਵੀ ਨਹੀਂ ਕਰਦੇ ਨਾ ਜੀ ਹਾਂ ਜੀ ਪੁੱਤਰ ਕਲਤਰ ਮੋਹ ਹੇਤ ਹੈ ਸਭ ਦੁੱਖ ਸਬਾਇਆ ਜਮਦਰ ਬੱਦੇ ਮਾਰੀਐ ਪਰ ਮੈਂ ਪਰਮਾਇਆ ਪੁੱਤਰ ਕਲਤਰ ਵੀ ਜਿਹੜੇ ਤੇ ਮੋਹ ਹੇਤ ਹੈ ਸਭ ਹਾਂਜੀ ਸਭ ਦੁੱਖ ਸਾਰਾ ਦੁੱਖ ਹੀ ਹੈ ਦੁੱਖ ਰੂਪੇ ਨੇ ਇਹ ਕਿਉਂਕਿ ਮਾਇਆ ਸਰੂਪ ਹੈ ਤਾਂ ਇਹ ਦੁੱਖ ਹੈ ਜੀ ਮਾਇਆ ਹੀ ਹੈ ਦੁੱਖ ਹੈ ਠੀਕ ਹੈ ਜਮਦਰ ਬੱਦੇ ਮਾਰੀਆਂ ਭਰਮੇ ਭਰਮਾਇਆ ਜਮ ਦੇ ਦਲ ਤੇ ਬੱਦੇ ਰਹਿੰਦੇ ਨੇ ਬਾਹਰ ਪੈਦੀ ਰਹਿੰਦੀ ਹੈ ਪਰ ਭਰਮ ਕੇ ਰਹਿੰਦੇ ਨੇ ਫਿਰ ਵੀ ਪਰ ਫਿਰ ਵੀ ਦੂਰ ਹੁੰਦਾ ਬਾਹਰ ਕਿਉਂ ਪੈਂਦੀ ਹੈ ਇਹ ਨਹੀਂ ਇਹਨਾਂ ਨੂੰ ਸਮਝ ਆਈ ਅਜੋ ਫਿਰ ਵੀ ਇਹਦਾ ਪਰ ਫਿਰ ਵੀ ਬਣਿਆ ਹੋਇਆ ਮਾਰ ਪੈਂਦੀ ਹੈ ਬਾਹਰ ਦੁੱਖ ਤਾਂ ਸੁਣਦੇ ਰਹਿੰਦੇ ਨੇ ਪਰ ਇਹ ਨਹੀਂ ਪਤਾ ਹੈਗਾ ਵੀ ਦੁੱਖ ਸਾਨੂੰ ਕਿਉਂ ਦੇ ਇਹ ਭਰਮ ਬਣਿਆ ਹੋਇਆ ਹੀ ਹੈ ਠੀਕ ਹੈ ਜੀ ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ ਮਨਮੁਖੀ ਜਨਮ ਗਵਾਇਆ ਨਾਨਕ ਹਰ ਪਾਇਆ ਮਨਮੁਖ ਨੇ ਜਨਮ ਗਵਾ ਲਿਆ ਨਾਨਕ ਨੂੰ ਹਰ ਪਾ ਗਿਆ ਦੋ ਰਸਤੇ ਅਡੋ ਅਡ ਹੋ ਗਏ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ